ਪੌੜੀ ਸਤਗੁਰ ਵਿਟੋ ਵਾਰਿਆ ਜਿੱਤ ਮਿਲੀ ਐ ਖਸਮ ਸੰਭਾਲਿਆ ਸਤਗੁਰ ਵਿਟੋ ਵਾਰਿਆ ਮੈਂ ਸਤਗੁਰ ਤੋਂ ਆਪਣਾ ਆਪ ਕੁਰਬਾਨ ਕਰ ਦਿੱਤਾ ਜਿਹਦੇ ਨਾਲ ਮਿਲ ਕੇ ਜਿੱਤ ਮਿਲੀ ਐ ਖਸਮ ਸੰਭਾਲਿਆ ਮੈਂ ਖਸਮ ਦੇ ਵਿੱਚ ਸਮਾ ਗਿਆ ਆਪਣੀ ਹੱਡ ਵੀਤੀ ਹੈ ਹੱਡ ਵੀਤੀ ਹੈ ਮੈਂ ਉਹ ਸਤਗੁਰ ਦੇ ਕੁਰਬਾਨ ਹੋਇਆ ਜਿਹਦੇ ਨਾਲ ਮਿਲ ਕੇ ਖਸਮ ਸਮਾਇਆ ਖਸਮ ਸਮਾਇਆ ਸੜੇ ਸਤਗੁਰ ਖਸਮ ਸਮਾਇਆ ਇਹ ਵੀ ਸਤਗੁਰ ਬਾਹਰ ਰਹਿ ਗਿਆ ਤੂੰ ਸਮਾ ਗਿਆ ਬਿਲਿਆ ਮਿਲ ਕੇ ਇੱਕ ਹੋ ਗਿਆ ਉਹਦੇ ਨਾਲ ਖਸਮ ਸਮਾਇਆ ਤਾਂ ਸਮਾਇਆ ਬਿਲਿਆ ਦੋਏ ਇਕੱਠੇ ਸਮਾਏ ਨੇ ਅਸਮ ਕੌਣ ਹੈ ਇੱਥੇ ਸ਼ਬਦ ਇੱਕ ਹੋ ਕੇ ਸਮਾਇਆ ਇਹ ਗੁਰ ਚੇਲੇ ਦੀ ਰਹਿ ਰਾਸ ਹੈ ਇਹ ਚੇਲਾ ਉਹ ਸਤਗੁਰ ਹੈ ਸਤਗੁਰ ਔਰ ਚੇਲਾ ਦੋਏ ਸਮਾਏ ਨੇ ਇਹਦੇ ਚ ਖਸ ਵਿੱਚ ਸੱਚ ਚ ਤੇ ਸੱਚ ਆ ਨਾ ਸਮਨਾ ਦੱਸ ਸੱਚ ਸਭ ਸਮਾਵਾ ਸੱਚ ਮੈਂ ਸਭ ਸੱਚ ਮੈਂ ਅੱਛੇ ਸਾਜ ਰਹੇ ਸਭ ਕੋ ਸੱਚ ਸਮਾਵਾ ਸਭ ਕੋ ਸੱਚ ਸਮਾਵਾ ਸੱਚ ਸਭਨਾ ਦਾ ਖਸਮ ਹੈ ਸੱਚ ਨੂੰ ਸਾਨੂੰ ਕਿਹਾ ਹੈ ਨਾ ਸੱਚ ਵਿੱਚ ਸਮਾਉਣ ਵਾਸਤੇ ਸਤਗੁਰ ਨਾਲੇ ਚਾਹੀਦਾ ਸਤਗੁਰ ਨੇ ਵਿੱਚੇ ਸਮਾਉਣਾ ਨਾਲ ਇਸ ਕਰਕੇ ਸਤਗੁਰ ਬਾਹਰ ਨਹੀਂ ਹੋ ਸਕਦਾ ਇਹ ਆਪੇ ਸਤਗੁਰ ਹੈ ਆਪੇ ਚੇਲਾ ਉਹਦਾ ਚੇਲਾ ਜਿਹੜਾ ਸਰੀਰ ਰਿਹਾ ਸੀ ਉਹ ਚੇਲਾ ਜਿਹੜਾ ਸਰੀਰ ਤੋਂ ਸਾਹ ਲੈਂਦਾ ਸੀ ਉਹ ਸਤਗੁਰ ਸਤਗੁਰ ਤੇ ਖਾਲੀ ਕੋਈ ਨਹੀਂ ਸਤਗੁਰ ਹੁੰਦਾ ਹੀ ਨਹੀਂ ਦੂਆ ਆਦਮੀ ਜੇ ਹੁੰਦਾ ਉਹ ਆਪਣੇ ਵਾਸਤੇ ਹੀ ਹੁੰਦਾ ਸਤਗੁਰ ਥੋੜੀ ਬਾਹ ਫੜ ਕੇ ਕੁਝ ਨਹੀਂ ਕਰ ਸਕਦਾ ਸਤਪੁਰਖ ਜੇ ਜਾਣਿਆ ਸਤਗੁਰ ਤੇ ਉਸਕਾ ਨਾਮ ਠੀਕ ਹੈ ਉਹਦਾ ਗਿਆਨ ਸਤਗੁਰ ਹੁੰਦਾ ਤੁਹਾਡੇ ਵਾਸਤੇ ਉਹਦਾ ਗਿਆਨ ਸਤਗੁਰ ਹੈ ਆਪ ਸਤਗੁਰ ਨਹੀਂ ਹੈ ਤੁਹਾਡੇ ਵਾਸਤੇ ਸਤਗੁਰ ਤੇ ਉਸਕਾ ਨਾਮ ਹਾਂ ਉਹਦਾ ਗਿਆਨ ਤੁਹਾਡੇ ਵਾਸਤੇ ਸਤਗੁਰ ਹੈ ਉਹ ਆਪਣੇ ਮਨ ਵਾਸਤੇ ਸਤਗੁਰ ਹੈ ਮਨ ਨੂੰ ਆਪਣੇ ਨੂੰ ਲਿਜਾ ਕੇ ਸਮਾ ਸਕਦਾ ਆਪ ਇਹ ਸਮਾ ਸਕਦਾ ਹੈ ਤੁਹਾਨੂੰ ਸਮਾਉਣ ਦੀ ਵਿਧੀ ਦੱਸ ਸਕਦਾ ਤੁਹਾਡੇ ਵਾਸਤੇ ਉਹਦਾ ਗਿਆਨ ਹੈ ਸਭ ਤੋਂ ਵੱਡਾ ਵਾਸਤੇ ਸਤਗੁਰ ਤੇ ਖਾਲੀ ਤਾਂ ਕੋਈ ਵੀ ਨਹੀਂ ਉਹ ਜਿਹੜਾ ਜਦ ਉਹਦਾ ਨਾਮ ਸਤਗੁਰ ਜਿਹੜਾ ਗਿਆਨ ਸਤਗੁਰ ਹੈ ਜਿਹੜਾ ਸਾਡਾ ਗੁਰ ਹੈ ਨਾ ਅੰਦਰ ਪਹਿਲਾਂ ਉਹਨੇ ਆਪੇ ਸਤਗੁਰ ਬਣ ਜਾਣਾ ਉਹਨੇ ਸਤਗੁਰ ਬਣਨਾ ਸੱਚ ਦਾ ਗਿਆਨ ਹਾਸਲ ਕਰਕੇ ਗੁਰ ਨਹੀਂ ਸਤਗੁਰ ਬਣਨਾ ਗੁਰਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮ ਦੇ ਸਤਾਵਲ ਵੰਡ ਕਹਿੰਦਾ ਕਿ ਗੁਰਚੇਲੇ ਰਹਿ ਰਾਸ ਕੀ ਜੇ ਗੁਰ ਔਰ ਚੇਲੇ ਨੇ ਇਕੱਠੇ ਰਹਿ ਰਾਸ ਕੀ ਨਾਨਕ ਸਲਾਮਤ ਥੀਮ ਦੇ ਫਿਰ ਤੋਂ ਸਲਾਮਤ ਨੇ ਸਦਾ ਸਲਾਮਤ ਨਿਰੰਕਾਰ ਉਹ ਉਹੀ ਨਿਰੰਕਾਰ ਹੋ ਗਏ ਗੁਰ ਔਰ ਚੇਲਾ ਇਕੱਠੇ ਹੋ ਕੇ ਸਲਾਮਤ ਨੇ ਸਦਾ ਸਲਾਮਤ ਹੈ ਫਿਰ ਉਹ ਉਹ ਰੰਕਾਰ ਹੈ ਉਹ ਯੂਨਿਟੀ ਹੈ ਰੰਕਾਰ ਇੱਕ ਦਾ ਨਾਮ ਰੰਕਾਰ ਹੈ ਉਹ ਸਦਾ ਸਲਾਮਤ ਹੈ ਜੋ ਰੰਕਾਰ ਹੋ ਗਿਆ ਇੱਕ ਹੋ ਗਿਆ ਉਹ ਸਦਾ ਸਲਾਮਤ ਹੈ ਸਤਿਗੁਰੂ ਬਿਟੋ ਵਾਰਿਆ ਜਿਤ ਮਿਲੀ ਐ ਖਸਮ ਸੰਭਾਲਿਆ ਜਿਨੀ ਕਰ ਉਪਦੇਸ਼ ਗਿਆਨ ਅੰਜਨ ਦਿਆ ਹੈ ਕਰ ਉਪਦੇਸ਼ ਗਿਆਨ ਅੰਜਨ ਦੀ ਗਿਆਨ ਅੰਜਨ ਦਾ ਉਹਦਾ ਗਿਆਨ ਹੈ ਸਾਡੇ ਵਾਸਤੇ ਸਤਿਗੁਰ ਅੰਜਨ ਜਨਾ ਜਨਮ ਬੁੱਧੀ ਚ ਅੱਖ ਚ ਜਿਵੇਂ ਸੁਰਮਾ ਪਾਈਦਾ ਬੁੱਧੀ ਜੋ ਪਾਇਆ ਬੁੱਧੀ ਦਾ ਭਰਮ ਦੂਰ ਹੋ ਗਿਆ ਗਿਆਨ ਅੰਜਨ ਗੁਰਦੀਆ ਅਗਿਆਨ ਅਧੇਰ ਬੁੱਧੀ ਦੇ ਗਿਆਨ ਤਾਂ ਦੂਰ ਹੋ ਗਿਆ ਉਹਦਾ ਜਿਹੜਾ ਗਿਆਨ ਹੈ ਉਹੀ ਸਾਡੇ ਵਾਸਤੇ ਜਨ ਉਹੀ ਸਤਗੁਰ ਹੈ ਸਾਡੇ ਵਾਸਤੇ ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ ਗਿਆਨ ਅੰਜਨ ਦਿਆ ਇਨੀ ਨੇਤਰੀ ਜਗਤ ਨੇ ਨਿਹਾਲਿਆ ਇਨੀ ਨੇਤਰੀ ਜਗਤ ਹਾਲੇ ਫੇਰ ਆ ਸੰਸਾਰ ਪਤਾ ਲੱਗਿਆ ਕੀ ਹੈ ਪਹਿਲਾਂ ਤਾਂ ਕੁਝ ਹੋਰ ਹੀ ਜੀਦਾ ਸੀ ਇਹ ਸੰਸਾਰ ਕੁਝ ਹੋਰ ਹੀ ਦੀਦਾ ਸੀ ਫੇਰ ਅਸਲੀ ਚਿਹਰਾ ਇਹਦਾ ਅਸਲੀ ਚਿਹਰਾ ਫੇਰ ਆਇਆ ਸਾਹਮਣੇ ਸੰਸਾਰ ਦਾ ਪਹਿਲਾਂ ਕੁਝ ਹੋਰ ਲੱਗਦਾ ਸੀ ਫੇਰ ਕੁਝ ਹੋਰ ਲੱਗਦਾ ਹੈ ਸੰਸਾਰ ਫੇਰ ਤਾਂ ਜਾਣ ਲੱਗਦਾ ਤੇ ਜਾਣ ਇਹ ਸੰਸਾਰ ਸਗਲਾ ਹੈ ਸੁਪਨਾ ਜੇ ਸੱਚ ਮੰਨ ਲਿਆ ਤੇ ਜਾਲ ਹੈ ਜੇ ਸੁਪਨਾ ਮੰਨ ਲਿਆ ਫਿਰ ਘਟ ਫਿਰ ਕਾਹਦਾ ਫਿਰ ਫਿਰ ਸੁਪਨਾ ਭਾਸਦਾ ਸੰਸਾਰ ਆਤਾ ਅਸੀਂ ਕਹਿੰਦੇ ਆ ਸੁਪਨਾ ਨਹੀਂ ਐ ਕਹਿਣ ਨੂੰ ਵੀ ਸੁਣ ਲਿਆ ਕਹਿਤਾ ਸੁਪਨਾ ਬੰਦਿਆ ਥੋੜੀ ਆ ਸੁਪਨਾ ਜਦ ਦੇਖਦਾ ਨੇਤਰੀ ਜਾਗਦਾ ਨਿਹਾਲਿਆ ਫਿਰ ਮੰਨਦਾ ਹੈ ਮੰਨਦਾ ਜ਼ਿਆਦਾ ਜਾ ਕੇ ਜਾਂ ਦੇਖ ਲੈਂਦਾ ਹੈ ਜਬ ਲੱਗਦਾ ਦੇਖੂ ਆਪਣੀ ਲੈਣੀ ਕਹਿੰਦਾ ਨਾ ਉਹ ਤਾਂ ਹੀ ਤੂੰ ਤਬ ਲੱਗਦਾ ਮਾਨੂ ਗੁਰਕੀ ਗੁਰ ਕੀ ਗੁਰ ਕੀ ਫੇਰ ਮੰਦੀ ਵੀ ਗੱਲ ਤਾਂ ਉਹੀ ਹੈ ਜੈਸਾ ਸਤਗੁਰ ਸੁਣੀਦਾ ਐਸੋ ਹੀ ਮੰਦੀ ਐਸੋ ਹੀ ਮੰਦੀ ਦੇਖ ਲੈ ਖਸਮ ਛੋੜ ਦੂਜੇ ਲੱਗੇ ਸੇ ਸੇਵਣ ਜਾ ਰਿਆ ਜਿਹੜੇ ਸੱਚ ਨੂੰ ਛੱਡ ਕੇ ਦੂਜੇ ਪਾਸੇ ਲੱਗੇ ਹੋਏ ਨੇ ਮਾਇਆ ਵਾਲੇ ਪਾਸੇ ਲੱਗੇ ਨੇ ਸੇ ਸੇਵਨ ਜਾ ਰਹੇ ਰਾਜ ਭਾਗ ਜੇ ਲੱਗੇ ਹੋਏ ਨੇ ਉਹ ਕੌਣ ਹੈ ਡੁੱਬੇ ਸੇ ਬਣ ਜਾ ਰਿਹਾ ਉਹ ਬਣ ਜਾ ਰਹੇ ਸਭ ਡੁੱਬ ਜਾਣਗੇ ਦੱਸੋ ਕਿਹੜਾ ਵਜਦਾ ਇਹਨਾਂ ਜੋ ਸਿੱਖਾਂ 'ਚ ਵਜਦਾ ਕੋਈ ਕੋਈ ਨਹੀਂ ਵਜਦਾ ਖਾਲਸਾ ਦਾ ਹਮ ਇੱਕ ਨਹੀਂ ਵਜਦਾ ਰਾਜ ਦਾ ਹਮ ਇੱਕ ਨਹੀਂ ਵਜਦਾ ਰਾਜ ਕਰੇ ਇੱਕ ਵੀ ਸਭ ਡੁੱਬੇ ਸੇ ਬਣ ਜਾ ਰਿਹਾ ਇੱਕ ਵੀ ਨਹੀਂ ਬਚ ਸਕਦਾ ਕਹਦਾ ਗੁਰਬਾਣੀ ਝੂਠੀ ਹੈ ਜੇ ਗੁਰਬਾਣੀ ਸੱਚੀ ਇੱਕ ਨਹੀਂ ਬਚ ਸਕਦਾ ਖਸਮ ਛੋੜ ਦੂਜੇ ਲਗੇ ਸੱਚ ਨੂੰ ਛੱਡ ਕੇ ਜਿਹੜੇ ਸੰਸਾਰ ਨਾਲ ਜੁੜੇ ਹੋਏ ਨੇ ਕੂੜ ਨਾਲ ਸੰਸਾਰ ਉਹ ਸਭ ਸੰਸਾਰ ਹੈ ਦੂਜੇ ਲਗੇ ਦੂਜਾ ਕੀ ਹੈ ਦੂਜਾ ਸੰਸਾਰ ਹੈ ਕਿਆ ਮਾਇਆ ਹੈ ਇਹ ਸੱਚ ਹੈ ਇਹ ਜੋਤ ਹੈ ਜਾਂ ਜਾਤ ਹੈ ਜੋਤ ਨੂੰ ਛੱਡ ਕੇ ਜਾਤ ਨਾਲ ਜੁੜ ਗਏ ਜਿਹੜੇ ਮਾਇਆ ਨਾਲ ਜੁੜ ਗਏ ਦੁੱਬੇ ਸੇ ਬਣ ਜਾ ਰਿਹਾ ਉਹ ਰਹੇ ਸਾਰੇ ਹੀ ਨਾ ਡੁੱਬ ਗਏ ਡੁੱਬ ਜਾਣਗੇ ਡੁੱਬੇ ਹੋਏ ਹੀ ਨੇ ਸਿੱਖ ਨਹੀਂ ਡੁੱਬ ਸਕਦਾ ਜੇ ਸਿੱਖ ਹੋ ਗਏ ਜਿਹੜਾ ਡੁੱਬਦਾ ਉਹ ਸਿੱਖ ਨਹੀਂ ਹੁੰਦਾ ਜਿਹੜਾ ਸਿੱਖਾ ਡੁੱਬ ਨਹੀਂ ਸਕਦਾ ਸਤਿਗੁਰੂ ਹੈ ਬੋਹਤਾ ਵਿਰਲੇ ਕਨੇ ਵਿਚਾਰੇ ਸਿੱਖ ਗੁਰੂ ਦਾ ਹੁੰਦਾ ਜਿਹਨੇ ਸਿੱਖਿਆ ਲੈ ਲਈ ਉਹ ਵੀ ਡੁੱਬ ਜਵੇ ਕਿਵੇਂ ਹੋ ਜਾਊਗਾ ਸਿੱਖਿਆ ਲੈ ਲਈ ਫਿਰ ਵੀ ਡੁੱਬ ਗਿਆ ਇਹ ਨਹੀਂ ਹੋ ਸਕਦਾ ਸਿੱਖ ਨਹੀਂ ਡੁੱਬ ਸਕਦਾ ਅਸਲ ਜੀ ਜਿਹਨੂੰ ਭਲੇਖਾ ਮੈਂ ਸਿੱਖਾਂ ਸਿੱਖਾ ਨਹੀਂ ਉਹ ਡੁੱਬ ਗਏ ਡੁੱਬੜ ਗਏ ਉਹ ਜਿਹਨਾਂ ਨੂੰ ਦਾ ਭਲੇਖਾ ਸਿੱਖਾ ਉਹ ਡੁੱਬ ਜਾਣਗੇ ਡੁੱਬੇ ਹੋਏ ਨੇ ਡੁੱਬੇ ਸੇ ਬਣ ਜਾ ਰਿਹਾ ਸਤਿਗੁਰੂ ਹੈ ਬੋਏ ਤਾਂ ਬਿਰਲੇ ਕਿਨੇ ਵਿਚਾਰਿਆ ਸਤਿਗੁਰੂ ਦਾ ਜਹਾਜ਼ ਹੈ ਜਹਾਜ਼ ਬੈਠਾ ਵੀ ਡੁੱਬਦਾ ਹੁੰਦਾ ਕੋਈ ਉਹਦਾ ਜਹਾਜ਼ ਹੈ ਇੱਕ ਜਹਾਜ਼ ਹੈ ਕਾਲ ਵੀ ਆਪਣ ਜੋਰ ਨਾਲ ਤਰ ਸਮੁੰਦਰ ਪਾਰ ਕਰਦਾ ਉਹਦਾ ਸਮੁੰਦਰ ਨਹੀਂ ਪਾਰ ਕਰਦੇ ਉਹ ਤਾਂ ਕੇ ਮਾਰ-ਮਾਰ ਕੇ ਤਾਂ ਮੱਛੀਆਂ ਫੜਦੇ ਨੇ ਯਾਰ ਹੀਰੇ ਹੂਰੇ ਟੋੜਦੇ ਨੇ ਸਮੁੰਦਰ ਚੋਂ ਉਹਨਾਂ ਨੇ ਨਹੀਂ ਸਮੁੰਦਰ ਤੋਂ ਬਾਹਰ ਜਾਣਾ ਉਹਨਾਂ ਦਾ ਸਮੁੰਦਰ ਖਾਨ ਖਾਨ ਬਣੀ ਹੋਈ ਹੈ ਰੋਜੀ ਰੋਟੀ ਦੀ ਸਮੁੰਦਰ ਵਿੱਚ ਤਾਂ ਲੜਾਈ ਹੁੰਦੀ ਹੈ ਸਾਡੇ ਸਮੁੰਦਰ ਤੁਸੀਂ ਮੱਛੀਆਂ ਫੜਨਾਗੇ ਇਹਦਾ ਵੱਡਿਆ ਪਿਆ ਇਹਨਾਂ ਦਾ ਇਹਨਾਂ ਦਾ ਸਮੁੰਦਰ ਠੀਕ ਹੈ ਦੁੱਬੇ ਸੇ ਬਣ ਜਾ ਡੁੱਬੇ ਸੇ ਬਣ ਜਾ ਰਿਹਾ ਵਰਤ ਕਰਨਾ ਬਣ ਜੇ ਉਹ ਮਾਇਆ ਦਾ ਬਣ ਜਾ ਰਾਜ ਦੀ ਇੱਛਾ ਬਣਜਣੀ ਹੈ ਸਿਆਸਤ ਦੀ ਭੁੱਖ ਬਣ ਜਣੀ ਹੈ ਵੀ ਤਾਂ ਬਣ ਜਾ ਪੈਸੇ ਖਰਚਦੇ ਨੇ ਕਾਂ ਕੁਰਸੀਆਂ ਖਤਰੇ ਕਰਦੇ ਨੇ ਵੀ ਬਣ ਜੇ ਯਾਰ ਡੁੱਬੇ ਸੇ ਬੜਝਾਰਿਆ ਸਤਿਗੁਰੂ ਦਾ ਬੋਲਤਾ ਬਿਰਲੇ ਕਿਨੇ ਵਿਚਾਰਿਆ ਪਾਏ ਕਿਸੇ ਬਿਰਲੇ ਨੇ ਵਿਚਾਰਿਆ ਕਿ ਉਹ ਬੋਲਤਾ ਜਹਾਜ ਕਰ ਕਿਰਪਾ ਪਾਰ ਉਤਾਰਿਆ ਕਰੀ ਕਿਰਪਾ ਪਾਰ ਉਤਾਰਿਆ ਜੀ ਤੇ ਕਿਰਪਾ ਹੋ ਜਾਂਦੀ ਹੈ ਉਹ ਪਾਰ ਹੋ ਜਾਂਦਾ